ਹਰ ਵੇਲੇ ਚਮਚ ਹੱਥ ਰਹਿੰਦੇ ਹਨ ਕਹਿੰਦੇ ਹਨ ਰਵਦਾਸ ਤਵੰਤਾ ਢੋਰ ਨੀਤ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਮਰੇ ਪਸ਼ੂ ਨੂੰ ਢੋਰ ਕਹਿੰਦੇ ਹਨ ਰਵਦਾਸ ਜੀਂਦੇ ਨਹੀਂ ਸੀ ਢੋਂਦਾ ਰਵਦਾਸ ਤਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਹੋ ਕੀ ਗਿਆ ਕਹਿੰਦੇ ਪ੍ਰਗਟ ਹੋਆ ਸਾਧ ਸੰਗ ਪ੍ਰਭ ਦਰਸ਼ਨ ਪਾਇਆ ਕਿਸ ਤਰ੍ਹਾਂ ਪ੍ਰਗਟ ਹੋ ਗਿਆ ਹੁਣ ਸੋਧੀ ਸਰੀਰ ਬੈਠੇ ਗੁਰੂ ਕਾ ਦਰਬਾਰ ਸਾਧ ਸੰਗਤ ਬੈਠੀ ਬਾਣੀ ਚਮਾਰ ਦੀ ਪੜ ਹੋ ਰਹੀ ਹੈ ਇਹ ਸ਼ਬਦ ਇਹ ਸ਼ਬਦ ਭਗਤ ਇਹ ਭਗਤ ਰਵਦਾਸ ਜੀ ਦਾ ਇਹ ਸ਼ਬਦ ਉਚਾਰਨ ਕੀਤਾ ਹੈ ਉਹਦੇ ਤੇ ਮੈਂ ਅਰਜ਼ਾਂ ਕਰਨੀਆਂ ਕਿ ਇਹ ਨਾਮ ਇੰਨਾ ਕੀਮਤੀ ਸਤਿਗੁਰੂ ਪ੍ਰਤਾਪ ਸਿੰਘ ਦਾ ਉਹ ਮੈਂ ਬਚਨ ਕਰਦਾ ਅਰਜ ਵਿੱਚੇ ਰਹਿ ਗਿਆ ਕਿ ਇੱਕ ਘੰਟਾ ਨਾਮ ਸਿਮਰਨ ਵਾਸਤੇ ਹੁਕਮ ਕੀਤਾ ਪਰ ਨਾਮ ਸਿਮਰਨ ਵਾਸਤੇ ਕੀਤਾ ਚੁੱਪ ਕਰਨ ਵਾਸਤੇ ਨਹੀਂ ਕੀਤਾ ਭਈ ਅਰਦਾਸ ਕਰ ਲਈਏ ਜੀ ਗੱਡੀ ਚਲਾਈ ਜਾਂਦਾ ਚੁੱਪ ਕੀਤਾ ਜਦੋਂ ਘੰਟਾ ਬੀਤ ਗਿਆ ਕਿ ਨਿਤ ਇਲ ਮੰਡਾ ਲੈ ਗਈ ਜਠੇਰਿਆਂ ਦੇ ਨਾਂ ਦਾ ਰੋਟੀਆਂ ਲਈ ਜਾਂਦਾ ਸੀ ਵਿੱਚੋਂ ਇਹ ਲਿਖ ਚੱਕ ਕੇ ਲੈ ਗਈ ਉਹ ਕਹਿੰਦਾ ਲੈ ਕਹਿੰਦਾ ਜਠੇਰਿਆਂ ਦੇ ਵਿੱਚ ਜਾ ਕੇ ਕਹਿੰਦਾ ਨਾ ਕਿ ਮੱਥਾ ਟੇਕਣੀ ਸੀ ਇੱਕ ਰੋਟੀ ਕਹਿੰਦਾ ਚਲੋ ਆਪੇ ਹੀ ਕਹਿੰਦਾ ਲੈ ਇਹ ਲਮੰਡਾ ਲੈ ਗਈ ਜਠੇਰਿਆਂ ਦੇ ਕੰਮ ਕਰੀ ਜਾਂਦੇ ਹਾਂ ਇੱਕ ਘੰਟਾ ਵੀ ਅਸੀਂ ਨਿਸ਼ਚਲੇ ਹੋ ਕੇ ਕਦੀ ਸੋਚਿਆ ਨਹੀਂ ਕਿ ਮਾਨਾ ਕਾਗਰ ਹੋਇਆ ਭਜਨ ਦਾ ਸਵਾਦ ਆਇਆ ਕਿ ਵੱਧੇ ਰੁੱਧੇ ਹੀ ਕਰਦੇ ਹਾਂ ਮੈਂ ਕੋਈ ਇਹ ਪ੍ਰੈਕਟੀਕਲ ਜੀਵਨ ਵਾਲਾ ਬੰਦਾ ਨਹੀਂ ਮੈਂ ਸਤਗੁਰਾਂ ਦੇ ਦਰ ਦਾ ਕੂਕਰ ਉਹਨਾਂ ਦੇ ਚਰਨਾਂ ਦੀ ਖਾਕ ਹਾਂ ਉਹਨਾਂ ਦੇ ਭੋਰੇ ਚੁਗਿਓ ਤੁਹਾਡੇ ਪਾਸ ਸਰਜ ਕਰਨੀ ਹੈ ਜਿਸ ਵਾਸਤੇ ਮਹਾਰਾਜ ਕਹਿੰਦੇ ਹਨ ਸੁਖਮਨੀ ਸਾਹਿਬ ਆਓ ਅਲਵਾਲਾ ਆਓ ਫੇਰ ਕਹਿੰਦੇ ਜਿਸ ਵਖਰ ਕੋ ਲੈਨ ਤੂੰ ਆਇਆ ਰਾਮ ਘਰ ਵਾਇਆ ਜਿਹੜੇ ਵਖਰ ਨੂੰ ਤੂੰ ਲੈਣ ਆਇਆ ਸੀ ਜਿਹੜੇ ਪਸ਼ੂ ਹਨ ਉਹ ਬੱਚੇ ਪੈਦਾ ਕਰਦੇ ਹਨ ਮੋਹ ਮਮਤਾ ਵੀ ਹੈ ਉਹਨਾਂ ਨੂੰ ਗਊ ਦੁੱਧ ਚੁੰਘਾ ਕੇ ਬੱਚੇ ਪਾਲਦੀ ਹੈ ਤੇ ਜਾਨਵਰ ਜਿਹੜੇ ਚੋਗਾ ਲਿਆ ਕੇ ਨਾ ਕੀ ਮੂੰਹ 'ਚ ਗਿੱਲਾ ਕਰਕੇ ਤੁਸੀਂ ਤਾਜ਼ੇ ਬੱਚੇ ਜਿਹੜੇ ਆਂਡਿਆਂ 'ਚੋਂ ਨਿਕਲੇ ਨਾ ਚਿੜੀਆਂ ਦੇ ਉਹਨਾਂ ਨੂੰ ਤੁਸੀਂ ਭਾਵੇਂ ਕਿੰਨੀ ਖੁਰਾਕ ਵਧੀਆ ਪਾ ਦਿਓ ਨਰਮ ਉਹ ਖਾ ਕੇ ਮਰ ਜਾਣਗੇ ਬਚ ਨਹੀਂ ਸਕਦੇ ਉਹ ਚਿੜੀ ਉਹਦੀ ਮਾਤਾ ਜਿਹੜੀ ਹੈ ਉਹ ਲਿਆ ਕੇ ਮੂੰਹ ਦੇ ਵਿੱਚ ਉਹ ਦਾਣਾ ਰੱਖ ਕੇ ਅੱਧ ਰਿਜਿਆ ਉਹਨੂੰ ਕਰਕੇ ਫੇ ਉਹਨੂੰ ਦਿੰਦੀ ਹੈ ਉਹ ਵੀ ਪਾਲਦੀ ਬੱਚੇ ਜੇ ਕਹੋ ਲਓ ਜੀ ਪਿਓ ਤਾਂ ਦਰਖਤਾਂ ਤੇ ਰਹਿੰਦੇ ਹਨ ਅਸੀਂ ਬਹੁਤ ਵਧੀਆ ਮਹੱਲ ਪਾਇਓ ਹਨ ਵਿੱਚ ਬੜੇ ਬੜੇ ਮਰਮਰ ਲਾਇਓ ਬੜੀਆਂ ਸਹੂਲਤਾਂ ਬਣਾਈਆਂ ਪਰ ਉਹ ਵੀ ਲਿਆ ਕੇ ਆਲਣਾ ਬਣਾ ਕੇ ਇਦਾਂ ਬਣਾ ਲੈਂਦੇ ਆ ਕਿ ਹਵਾ ਦੇ ਵਿੱਚ ਬੱਚੇ ਝੂਲਦੇ ਵੀ ਰਹਿਣ ਤੇ ਉਹਨਾਂ ਦੇ ਥੋੜਾ ਜਿਹਾ ਰੂਮ ਵੀ ਉਹ ਕਿਤੋਂ ਚੁੰਝ ਨਾ ਲਿਆ ਕੇ ਉਹਨਾਂ ਥੱਲੇ ਵਿਛਾਉਣਾ ਕਰ ਦਿੰਦੇ ਕੀ ਫਰਕ ਹੈ ਸਾਡਾ ਸਿੱਖਾਂ ਦਾ ਸਾਡਾ ਮਨੁੱਖਾਂ ਦਾ ਤੇ ਜਾਨਵਰਾਂ ਦਾ ਉਹ ਵੀ ਦੁੱਖ ਸੁੱਖ ਮੰਨਦੇ ਹਨ ਇੱਕ ਵਿਸ਼ੇਸ਼ਤਾ ਕਹਿੰਦੇ ਫੇਰ ਜੇ ਚਿੜੀ ਬਿਠ ਕਰ ਦੇਵੇ ਕਿਸੇ ਤੇ ਤੇ ਉਹ ਵੈਸੇ ਉਹਨੂੰ ਝਾੜ ਦੇਗਾ ਜਾਂ ਉਹਨਾਂ ਕ ਥਾਂ ਧੋ ਲਏਗਾ ਇਦਾਂ ਨਹੀਂ ਵੀ ਉਹ ਪਿਟਿਆ ਗਿਆ ਤੇ ਜੇ ਕੋਈ ਮਨੁੱਖ ਦਾ ਕਿਤੇ ਕੀਤੀ ਹੋਈ ਕਿਰਪਾ ਨਾ ਕਿ ਕੱਪੜੇ ਨੂੰ ਲੱਗ ਜਾਏ ਫੇਰ ਫੇਰ ਸਣੇ ਕੱਪੜਿਆਂ ਇਸ਼ਨਾਨ ਤਾਂ ਕਰਨਾ ਪੈਗਾ ਹੀ ਇਹ ਮਨੁੱਖ ਇਨਾ ਗੰਦਾ ਹੈ ਮਲ ਮੂਤਰ ਮਹਾਰਾਜ ਕਹਿੰਦੇ ਹਨ ਕਾਚ ਕੋਟੰਗ ਰਚਨ ਤੋਯੰ ਲੇਪਨੰਗ ਰਕਤ ਚਰਮਣਾ ਨਵੰਤ ਦਵਾਰ ਭੀਤ ਰਹਿਤੰ ਬਾਇ ਰੂਪੰਗ ਸਥਮਨ ਗੋਵਿੰਦ ਨਾਮ ਨੈ ਸਮਰੰਤ ਅਗਿਆਨੀ ਜਾਣੰਤ ਅਸਤਰ ਫੇਰ ਕਹਿੰਦੇ ਨੇ ਕਰਪੂਰ ਪੋਪ ਸੁਗੰਧਾ ਬੜੀਆਂ ਸੁਗੰਧੀਆਂ ਲਾਉਂਦਾ ਹੈ ਆਪਣੇ ਸਰੀਰ ਨੂੰ ਉਹ ਤੁਰੇ ਜਾਂਦੇ ਉਹ ਜੇਬਾਂ 'ਚ ਵੀ ਨਾ ਕੀ ਮਾਈਆਂ ਬੀਬੀਆਂ ਤੇ ਸਿੰਘ ਰੱਖਦੇ ਪਈ ਲਓ ਇਹ ਸਾਡੇ ਬਗਲਾਂ 'ਚੋਂ ਕਿਤੋਂ ਸਾਤੋਂ ਮੁਸ਼ਕ ਨਾ ਆ ਜਾਏ ਪਰ ਉਹ ਸਰੀਰ ਨਾਲ ਲੱਗਦੇ ਸਾਰੀ ਕਹਿੰਦੇ ਕਰਪੂਰ ਪੋਪ ਸੁਗੰਧਾ ਪਰਸ ਮਨੁੱਖਿਆ ਦੇਹੰ ਮਲੀਣੰ ਪਰਸ ਦੇ ਸਾਰੀ ਉਹ ਮਲੀਨ ਹੋ ਜਾਂਦੀਆਂ ਤੇ ਅੰਦਰ ਕੀ ਆ ਜਿਹਦੇ ਤੇ ਛਿੜਕਾ ਕਰੀ ਜਾਂਦਾ ਮੱਜਾ ਮਿਜ ਹੈ ਮੱਜਾ ਰੁਦਰ ਲਹੂ ਹੈ ਦੁਰਗੰਧਾ ਮਲ ਮੂਤਰ ਹੈ ਨਾਨਕ ਅਸ ਗਰਵੇਣ ਨੂੰ ਅਗਿਆਨੀ ਪੁਰਸ਼ ਇਹਦੇ ਉੱਤੇ ਨਾ ਕੀਆ ਭੀ ਭਾਂਡੋ ਬਣਿਆ ਫਿਰਦਾ ਇਸ ਕਰਕੇ ਮਹਾਰਾਜ ਨੇ ਐਵੇਂ ਨਹੀਂ ਫਰੀਦ ਦੇ ਮੈਂ ਉਹ ਪ੍ਰਕਰਨ ਨਹੀਂ ਲੈਂਦਾ ਉਹਨੇ ਪੰਛੀਆਂ ਨੂੰ ਕਹਿ ਦਿੱਤਾ ਉਹ ਕਹਿੰਦਾ ਫਰੀਦਾ ਹੋਂ ਬਲਿਹਾਰੀ ਤਿਨਾ ਪੰਛੀਆਂ ਜੰਗਲ ਜਿੰਨਾ ਵਾਸ ਕਰਦੇ ਕੀ ਹਨ ਕਹਿੰਦੇ ਕੱਕਰ ਚੁਗਨ ਬਹੁਤੇ ਪਾਠੀ ਕੰਕਰ ਚੁਗਨ ਪੜ ਜਾਂਦੇ ਹਨ ਕੱਕਰ ਚੁਗਣ ਕੰਕਰ ਨਹੀਂ ਚੁਗੇ ਜਾਂਦੇ ਕਿਰਿਓ ਦਾਣੇ ਜਿਹੜੇ ਬੰਦਿਆਂ ਦੇ ਤੋਂ ਫਾਲਤੂ ਹੋ ਗਏ ਛੱਡ ਨਾ ਛੱਜ ਨਾ ਛੱਟ ਕੇ ਸਿੱਟ ਦਿੱਤੇ ਕੱਕਰ ਚੁਗਣ ਥਲ ਵਸਨ ਰੱਬ ਨਾ ਛੋੜਨ ਪਾਸ ਉਹ ਸਾਡੇ ਨੂੰ ਅੱਗੇ ਲੰਘ ਜਾਂਦੇ ਤੋਂ ਇਸ ਤੇ ਕਹਿੰਦੇ ਹਨ ਨਵੇਂ ਛਿੱਦਰ ਨੌ ਛਿੱਦਰ ਨੌ ਸ਼ੇਕ ਹਨ ਮਨੁੱਖ ਦੇ ਜਿਸਮ 'ਚ ਨਵੇਂ ਛਿੱਦਰ ਤੇ ਸਰਵੈ ਅਪਵਿੱਤਰਾ ਇਹ ਚੋਂ ਦੁਰਗੰਧ ਵਾਲੀ ਚੀਜ਼ ਸਰਬ ਦੀ ਕੰਨਾਂ ਚੋਂ ਨੱਕ ਚੋਂ ਅੱਖਾਂ ਚੋਂ ਗੇਦ ਆਉਂਦੀ ਮਲ ਮੂਤਰ ਆਉਂਦਾ ਕਹਿੰਦੇ ਨਵੈ ਛਿੱਦਰ ਸਰਵੈ ਅਪਵਿੱਤਰਾ ਤੇ ਬੋਲ ਹਰ ਨਾਮ ਪਵਿੱਤਰ ਸਭ ਕੀਤਾ ਤੇ ਜੇ ਨਾਮ ਜਪਿਆ ਤੇ ਸੇ ਪਵਿੱਤਰ ਹੋਣਗੇ ਨਹੀਂ ਤੇ ਮਨੁੱਖ ਜਿੰਨਾ ਗੰਦਾ ਕੋਈ ਨਹੀਂ ਇਹ ਪਸ਼ੂਆਂ ਪਸ਼ੂਆਂ ਦਾ ਗੋਹਾ ਬਾੜ ਲੈਂਦੇ ਹਨ ਲੇਪਣ ਦੇ ਵਿੱਚ ਗੋਹਾ ਰਲਾ ਲੈਂਦੇ ਹਨ ਉਹ ਕਹਿੰਦੇ ਹਨ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇਹ ਤੇ ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਇਹ ਹੁਣ ਮੈਂ ਸ਼ਬਦ ਲਿਆ ਰਵਦਾਸ ਜੀ ਦਾ ਜਿਨ੍ਹਾਂ ਦੀ ਸ਼ੋਹ ਲੱਗ ਕੇ ਪਿੱਟ ਹੋ ਜਾਈਦਾ ਖਟ ਕਰਮ ਕੁਲ ਸੰਯੋਗਤ ਹਰ ਭਗਤ ਹਿਰਦੈ ਨਾਇ ਅਤ ਸੁੰਦਰ ਬੜਾ ਸੁੰਦਰ ਹੈ ਅਤ ਸੁੰਦਰ ਤੇ ਚਤਰ ਮੂੰਹ ਤੋਂ ਚਤਰ ਵੀ ਬੜਾ ਗੱਲ ਨਹੀਂ ਕਿਸੇ ਨੂੰ ਕਰਨ ਦਿੰਦਾ ਲਓ ਜੀ ਮੈਂ ਤਾਂ ਕਹਿੰਦਾ ਨੱਕ ਬੰਦ ਕਰ ਦਿੱਤਾ ਮੈਂ ਗੱਲ ਨਹੀਂ ਇਕੋੜਨ ਦਿੱਤੀ ਮੇਰੇ ਸਾਹਮਣੇ ਗੱਲ ਕਰਕੇ ਤਾਂ ਦੇਖੇ ਕਹਿੰਦੇ ਅਤ ਸੁੰਦਰ ਚਤਰ ਤੇ ਕੁਲੀਨ ਕੁੱਲ ਵੀ ਚੰਗੀ ਉੱਚੀ ਹੈ ਤੇ ਮੁਖ ਗਿਆਨੀ ਗਿਆਨੀ ਇੰਨਾ ਆ ਭਈ ਜਿੱਥੋਂ ਬੋਲੋ ਉਥੋਂ ਹੀ ਨਾ ਕਹੇਗਾ ਪ੍ਰਕਰਨ ਦੇ ਵਿੱਚ ਪ੍ਰਮਾਣ ਦੇ ਦੇਗਾ ਮੁਖ ਗਿਆਨੀ ਤੇ ਧਨਵੰਤ ਫੇ ਗਰੀਬ ਵੀ ਨਹੀਂਗਾ ਪੈਸੇ ਵੀ ਬਹੁਤ ਹਨ ਤੇ ਗੁਰੂ ਅਰਜਨ ਦੇਵ ਕੀ ਕਹਿੰਦੇ ਮਿਰਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵਾਨ ਉਹਨੂੰ ਮਿਰਤਕ ਕਹੋ ਜੇ ਉਹ ਭਗਵੰਤ ਦੇ ਨਾਲ ਪ੍ਰੀਤ ਨਹੀਂ ਤੋ ਫੇ ਕਹਿੰਦੇ ਹਨ ਖਟ ਕਰਮ ਕੁਲ ਸੰਯੁਕਤ ਹਰ ਭਗਤ ਹਿਰਦੈ ਨਾ ਉਹ ਖਟ ਕਰਮ ਉਹਨਾਂ ਤੇ ਮੈਂ ਵਿਆਖਿਆ ਨਹੀਂ ਕਰਨੀ ਨੇਤੀ ਧੋਤੀ ਵਸਤੀ ਪਾਟੀ ਤੇ ਤਰਾਟਕ ਇਸ ਤਰ੍ਹਾਂ ਦੇ ਜਿਹੜੇ ਛੇ ਕਰਮ ਹਨ ਇਦਾਂ ਵੀ ਕਿਹਾ ਗੁਰੂ ਜੀ ਨੇ ਇੱਕ ਥਾਂ ਗੁਰੂ ਪੰਚਮ ਕਹਿੰਦੇ ਖਟ ਕਰਮਾਂ ਤੇ ਦੁੱਗਣੇ 6 ਨਾ 12 ਕਰੇ ਕਹਿੰਦੇ ਤੇ ਪੂਜਾ ਕਰਤਾ ਨਹਾਏ ਨਹਾ ਕੇ ਪੂਜਾ ਵੀ ਕਰਤਾ ਕਹਿੰਦੇ ਖਟ ਕਰਮਾਂ ਤੇ ਦੁੱਗਣੇ ਪੂਜਾ ਕਰਤਾ ਨਾਏ ਤੇ ਰੰਗ ਨਾ ਲੱਗੀ ਪਾਰ ਬ੍ਰਹਮ ਸਰ ਪਰ ਨਰਕੇ ਜਾਏ ਜੇ ਰੰਗ ਨਹੀਂ ਨਾ ਲੱਗਾ ਨਾਮ ਦਾ ਤੇ ਫੇਰ ਉਹ ਹਰ ਹਾਲਤ ਸਰ ਪਰ ਮੈਨੇ ਵੀ ਹਰ ਹਾਲਤ ਹੀ ਨਰਕਾਂ ਨੂੰ ਜਾਵੇਗਾ ਤੇ ਖਟ ਸ਼ਾਸਤਰ ਉਹ ਕੀ ਕਰਦੇ ਹਨ ਆਪਣੇ ਸਰੀਰ ਨੂੰ ਪਵਿੱਤਰ ਕਰਨ ਲਈ ਨਿਊਲੀ ਕਰਮ ਨੇਤੀ ਕਰਮ ਬਸਤੀ ਕਰਮ ਪਾਟੀ ਕਰਮ ਤਰਾਟਕ ਕਰਮ ਇਸ ਤਰ੍ਹਾਂ ਦੇ ਕਰਮ ਕਰਦੇ ਹਨ ਉਹਨਾਂ ਤੇ ਵਿਆਖਿਆ ਕਰਾਂ ਤੇ ਬਹੁਤ ਟਾਈਮ ਦੀ ਲੋੜ ਤੇ ਉਹ ਜੇ ਉਹਨਾਂ ਦੇ ਸੰਯੁਕਤ ਵੀ ਹੈ ਖਟ ਕਰਮ ਸੰਯੁਕਤ ਹਰ ਭਗਤ ਹਿਰਦੇ ਨਾ ਹਰੀ ਕੀ ਭਗਤੀ ਹਿਰਦੇ ਦੇ ਵਿੱਚ ਨਹੀਂ ਕਹਿੰਦੇ ਹਨ ਖਟ ਕਰਮ ਕੁਲ ਸੰਯੁਕਤ ਹਰ ਭਗਤ ਹਿਰਤੈ ਨਾਇ ਚਰਨਾਰ ਬਿੰਦ ਨੇ ਕਥਾ ਭਾਵੈ ਸੁਪਚ ਤੁਲ ਸਮਾਨ ਜੇ ਚਰਨਾਰ ਉਸ ਅਕਾਲ ਪੁਰਖ ਦੀ ਉਹ ਮਹਾਰਾਜ ਦੀ ਕ੍ਰਿਸ਼ਨ ਮਹਾਰਾਜ ਦੀ ਰਾਮਚੰਦਰ ਦੀ ਗੁਰੂ ਰਾਮ ਸਿੰਘ ਦੀ ਗੁਰੂ ਗੋਬਿੰਦ ਸਿੰਘ ਦੀ ਸਤਿਗੁਰੂ ਨਾਨਕ ਦੇਵ ਜੀ ਦੀ ਜਿਹੜੇ ਭੇਦਵਾਦੀ ਹਨ ਉਹਨਾਂ ਨੂੰ ਗੁਰਬਾਣੀ ਦੀ ਸਾਰ ਨਹੀਂ ਹੈ ਗੁਰਬਾਣੀ ਜਿਹੜਾ ਪੜ੍ਹ ਕੇ ਦੇਖੋ ਸਤਗੁਰ ਕਹਿੰਦੇ ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ ਸਤਜੁਗ ਵਿੱਚ ਜਿਹੜਾ ਬਾਵਨ ਬਣਿਆ ਸੀ ਬਲ ਰਾਜੇ ਨੂੰ ਛਲਿਆ ਸੀ ਬੜੀ ਲੰਬੀ ਕਥਾ ਹੈ ਤੇ ਫੇਰ ਕਹਿੰਦੇ ਤ੍ਰੇਤਾ ਤੈ ਮਾਣਿਓ RAM ਰਗਵੰਸ ਕਹਾਇਓ ਤ੍ਰੇਤੇ ਦੇ ਵਿੱਚ ਜਿਹੜਾ ਰਾਮਚੰਦਰ ਬਣਿਆ ਜਿਹਦੀ ਰਮਾਇਣ ਸਾਰੀ ਦੁਨੀਆ ਤੇ ਮਸ਼ਹੂਰ ਹੈ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਕਹਿੰਦੇ ਹਨ ਰਾਮ ਕਥਾ ਜੁਗ ਜੁਗ ਅਟਲ ਸਭ ਕੋ ਭਾਖਤ ਨੇਤ ਕੱਲ ਮੈਂ ਇੱਕ ਲੇਖ ਪੜਿਆ ਦੇਸ਼ ਪਰਦੇਸ਼ ਚ ਉਹਨੇ ਦਸਮ ਗ੍ਰੰਥ ਦੇ ਉੱਤੇ ਕਿਸੇ ਨੇ ਲਿਖਿਆ ਵੀ ਉਹ ਵਿਵਾਦ ਜਿਹੜਾ ਸਿੱਖਾਂ ਨੇ ਸ਼ੁਰੂ ਕੀਤਾ ਉਹ ਚਾਹੀਦਾ ਨਹੀਂ ਗੁਰੂ ਕੀ ਬਾਣੀ ਤੇ ਇਹ ਤਖਤ ਵਾਲੇ ਜਿਹੜੇ ਆ ਨਾ ਕਿ ਪੰਜ ਸਾਡੇ ਉੱਥੇ ਮੁਖੀ ਉਹਨਾਂ ਨੂੰ ਉਹਨੇ ਚਿੱਠੀ ਲਿਖ ਕੇ ਉਹਨੇ ਅਰਜ਼ ਕੀਤੀ ਆ ਵੀ ਇਸ ਤਰ੍ਹਾਂ ਗੁਰਬਾਣੀ ਜੋ ਭਾਈ ਮਨੀ ਸਿੰਘ ਨੇ ਜੋ ਲਿਖ ਕੇ ਪ੍ਰਮਾਣ ਕੀਤੀ ਉਹ ਤੇ ਕਿੰਤੂ ਨਾ ਕਰੋ ਅਸੀਂ ਜੇ ਕਰ ਸਕਦੇ ਆ ਤੇ ਸਤਿਗੁਰਾਂ ਨੇ ਸਾਨੂੰ ਅੰਮ੍ਰਿਤ ਵੇਲੇ ਜਾ ਕੇ ਨਾਮ ਜਪਣ ਦਾ ਜਿਹੜਾ ਹੁਕਮ ਕੀਤਾ ਉਹ ਨਾਮ ਜਪੋ ਆਪੇ ਹੀ ਸਾਰੀ ਰੌਸ਼ਨੀ ਹੋ ਜਾਏਗੀ ਤੁਹਾਡਾ ਅਨੁਭਵ ਖੁੱਲ ਜਾਏਗਾ ਤੁਹਾਨੂੰ ਪਤਾ ਲੱਗ ਜਾਏਗਾ ਕੀ ਚੀਜ਼ ਅਸਲੀ ਹੈ ਅਸੀਂ ਗੁਰੂਆਂ ਕੀ ਬਾਣੀ ਤੇ ਨਾ ਨੁਕਤਾ ਚੀਨੀ ਕਰੇ ਤਾਂ ਉਹ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਕਹਿੰਦੇ ਕਹਿੰਦੇ ਰਾਮ ਕਥਾ ਜੁਗ ਜੁਗ ਅਟਲ ਸਭ ਕੋ ਭਾਗਤ ਨੇਤ ਤੇ ਸੁਰਗਵਾਸ ਰਗਵਰ ਕਰਾ ਸਗਰੀਪੁਰੀ ਸਮੇਤ ਇਹ ਮੁਖਵਾਕ ਹੈ ਗੁਰੂ ਗੋਬਿੰਦ ਸਿੰਘ ਦਾ ਤੋ ਕਹਿੰਦੇ ਤ੍ਰੇਤੈ ਤੈ ਰਾਮ ਰਗਵੰਸ ਕਹਾਇਓ ਤੇ ਦੁਆਪੁਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਮੇਰਾ ਖਿਆਲ ਹੈ ਕਿ ਗੁਰਬਾਣੀ 'ਚ ਮੈਂ ਗਿਣਨ ਲੱਗਾ ਆਦ ਸ੍ਰੀ ਗ੍ਰੰਥ ਸਾਹਿਬ ਦੇ ਵਿੱਚ ਤੇ ਕ੍ਰਿਸ਼ਨ ਮਹਾਰਾਜ ਵਾਸਤੇ ਬਹੁਤ ਕੁਝ ਲਿਖਿਆ ਹੈ ਜਿਹੜਾ ਸਹੰਸਰ ਨਾਮਾ ਪਾਠੀ ਜਨ ਸਮਝਦੇ ਹਨ ਮਾਰੂ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਨੇ ਮੁਰਲੀ ਮਨੋਹਰ ਹਰ ਰੰਗਾ ਉਹ ਉਹ ਬਹੁਤ ਕੁਝ ਇਸ ਤਰ੍ਹਾਂ ਦਾ ਸਾਰਾ ਪ੍ਰਕਰਨ 20 ਉਹਦੇ 20 ਕੇ 21 ਪਦ ਹਨ ਉਸ ਸ਼ਬਦ ਦੇ ਉਹਦੇ ਵਿੱਚ ਸਤਿਗੁਰਾਂ ਨੇ ਦਾੜਾਂ ਅੱਗੇ ਪ੍ਰਥਮ ਤਰਾਇਣ ਵੀ ਲਿਖ ਦਿੱਤਾ ਬਰਾਹ ਦਾ ਵੀ ਵਿੱਚ ਲਿਖ ਦਿੱਤਾ ਦ੍ਰੋਪਤੀ ਲੱਜਾ ਨਿਵਾਰ ਨਰਾਇਣ ਤੇ ਦਾੜਾਂ ਅਗਲੇ ਪ੍ਰਥਮ ਤਰਾਇਣ ਇਸ ਤੇ ਉਹ ਕਹਿੰਦੇ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕੇ ਰਤਾਰ ਸਕੀਓ ਤੇ ਉਗਰ ਸੈਨ ਕੋ ਰਾਜ ਆ ਭੈ ਭਗਤਾਂ ਦੰਦੀ ਜਾਂਦੀਓ ਉਗਰ ਸੈਨ ਨੂੰ ਰਾਜ ਦਿੱਤਾ ਉਗਰ ਸੈਨ ਕੋ ਰਾਜ ਦੀਏ ਤੇ ਫਿਰ ਕਹਿੰਦੇ ਕਲਯੁਗ ਪਰਮਾਨ ਗੁਰੂ ਨਾਨਕ ਅੰਗ ਦਾ ਅਮਰ ਕਹਾਇਓ ਹੁਣ ਇਹ ਗੁਰਬਾਣੀ ਮੁਖਵਾਕ ਹੈ ਮਹਾਰਾਜ ਨੇ ਜਿਸ ਨੂੰ ਮਨਜ਼ੂਰ ਕਰਕੇ ਗੁਰੂ ਪੰਚਮ ਪਾਤਸ਼ਾਹ ਨੇ ਲਿਖਿਆ ਉਹਦਾ ਇਹ ਸਿਧਾਂਤ ਹੈ ਕਿ ਕਲਯੁਗ ਵਿੱਚ ਗੁਰੂ ਨਾਨਕ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਵਚਲ ਅਟਲ ਆਦ ਪੁਰਖ ਫਰਮਾਇਓ ਇੱਥੇ ਕੌਮਾ ਨਹੀਂ ਪਾ ਕੇ ਇੱਥੇ ਬੰਦ ਨਹੀਂ ਕਰਤਾ ਫੁੱਲ ਸਟਾਪ ਨਹੀਂ ਪਾ ਦਿੱਤਾ ਇੱਥੇ ਉਹਨਾਂ ਨੇ ਕਿਹਾ ਇਹ ਅਵਚਲ ਅਟਲ ਚੱਲਦਾ ਰਹੇਗਾ ਸਤਿਗੁਰ ਜਿਸ ਨੂੰ ਕਿਰਪਾ ਕਰਦਾ ਹੁਣ ਗੁਰੂ ਨਾਨਕ ਦੇਵ ਸਾਡੇ ਗੁਰੂ ਆਦ ਗੁਰੂ ਹੋਏ ਹਨ ਉਹਨਾਂ ਦੀ ਰਜਾ ਹੈ ਇੱਕ ਆਪਣੀ ਭੈਣ ਨੂੰ ਨਿਗਾਹ ਦੇਤੀ ਪਈ ਇਹ ਅਕਾਲ ਪੁਰਖ ਦਾ ਅਵਤਾਰ ਹੈ ਜਦੋਂ ਬਈ ਦੇ ਵਿੱਚ ਲੋਪ ਹੋ ਗਿਆ ਦੋ ਤਿੰਨ ਦਿਨ ਲੱਭੇ ਨਾ ਦੁਨੀਆ ਸਾਰੀ ਕਹਿੰਦੀ ਲੈ ਹੁਣ ਨਾਨਕ ਕਹਿੰਦੇ ਨਾ ਕਿ ਨਾਨਕੀ ਆਪਣੇ ਵੀਰ ਨੂੰ ਬੜਾ ਲੈ ਲੈ ਕੇ ਨੱਚਦੀ ਸੀ ਤੇ ਲੈ ਹੁਣ ਡੁੱਬ ਕੇ ਕਹਿੰਦੇ ਮਰ ਗਿਆ ਉਹ ਸਾਰੀ ਸ੍ਰਿਸ਼ਟੀ ਨੂੰ ਜੀਵਨ ਦਾਨ ਦੇਣ ਵਾਲਾ ਉਹਨੂੰ ਇਹ ਯਕੀਨ ਸੀ ਕਿ ਗੁਰੂ ਨਾਨਕ ਦੇ ਮੇਰਾ ਗੁਰੂ ਨਾਨਕ ਆਵੇਗਾ ਉਹ ਆ ਗਿਆ ਫੇ ਆਪਣੀ ਰਜਾ ਨਾਲ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਉਸ ਨੇ ਸਾਨੂੰ ਇਹ ਕਿਰਪਾ ਕਰਕੇ ਨਾਮ ਔਰ ਬਾਣੀ ਦੇ ਵੱਲ ਲਾਇਆ ਤੇ ਉਹਨਾਂ ਨੇ ਅੰਮ੍ਰਿਤ ਵੇਲੇ ਜਾ ਕੇ ਉਹ ਕਹਿੰਦੇ ਹਨ ਕੀ ਕਹਿੰਦੇ ਹਨ ਖਾਣਾ ਪੀਣਾ ਹੱਸਣਾ ਸੌਣਾ ਇੱਕ ਰੀਤ ਮਾੜੀ ਜੀ ਕਹਿ ਕੇ